ਸੋ ਨਿਗੁਰਾ ਜੋ ਗੁਰੂ ਨਾ ਸੇਵੈ ਨਿਗੁਰੇ ਕਾ ਹੈ ਨਾਮ ਬੁਰਾ ਤੇ ਉਹ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਦਾਸ ਹੋਏ ਆ ਕੇ ਬੈਠੇ ਹਨ ਤੇ ਮੈਨੂੰ ਗੁਰੂ ਕਿੱਥੇ ਮਿਲੇ 72 ਸਾਲ ਦੀ ਉਮਰ ਹੋ ਗਈ ਹੈ ਪਰ ਪ੍ਰਾਪਤੀ ਕਿੱਥੋਂ ਹੋ ਗਈ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਉਹ ਬਾਣੀ ਪੜਦੀ ਹੈ ਬੀਬੀਓ ਤੁਸੀਂ ਵੀ ਨਾ ਕਿ ਇੱਕ ਇੱਕ ਤੁਖ ਲੈ ਕੇ ਯਾਦ ਕਰੋ ਤੁਸੀਂ ਵੀ ਕਦੇ ਬਾਣੀ ਪੜ੍ਹ ਕੇ ਨਾ ਕੀ ਰੋਟੀ ਪਕਾਇਆ ਕਰੋ ਅੰਮ੍ਰਿਤ ਬਣ ਜਾਏਗਾ ਉਹ ਆ ਅਸੀਂ ਖੰਡੇ ਬਾਟੇ ਨਾਲ ਅੰਮ੍ਰਿਤ ਬਣਾਉਨੇ ਆ ਉਹਦੇ ਵਿੱਚ ਖੰਡ ਜਾਂ ਪਤਾਸੇ ਤੇ ਪਾਣੀ ਪਾਇਆ ਹੁੰਦਾ ਉਹ ਚ ਵਿਸ਼ੇਸ਼ਤਾ ਕੀ ਚੀਜ਼ ਦੀ ਹੈ ਉਸ ਦੇ ਵਿੱਚ ਗੁਰਬਾਣੀ ਦੀ ਵਿਸ਼ੇਸ਼ਤਾ ਉਸ ਤੇ ਗੁਰਬਾਣੀ ਦਾ ਮੰਤਰ ਪੜਿਆ ਜਾਂਦਾ ਉਹ ਅੰਮ੍ਰਿਤ ਬਣ ਜਾਂਦਾ ਤੇ ਜੇ ਤੁਸੀਂ ਬਾਣੀ ਪੜ੍ਹ ਕੇ ਰੋਟੀ ਪਕਾਓ ਲੱਸੀ ਰਿੜਕੋ ਜੋ ਕਰੋ ਉਹ ਕਿਉਂ ਨਾ ਅੰਮ੍ਰਿਤ ਬਣੇਗਾ ਉਹ ਬੱਚੇ ਜਿਹੜੇ ਛਕਣਗੇ ਮੈਨੂੰ ਵੀ ਮੇਰੀ ਭੈਣ ਨੇ ਨਾ ਕਿ ਇਸ ਤਰ੍ਹਾਂ ਦੀ ਲੋਰੀਆਂ ਦੇ ਕੇ ਇਦਾਂ ਦਾ ਪ੍ਰਸਾਦਾ ਛਕਾਇਆ ਤੇ ਤੁਸੀਂ ਕਹਿੰਦੇ ਹੋ ਦਿਆਲ ਸਿੰਘ ਦੇ ਬਾਣੀ ਬੜੀ ਯਾਦ ਹੈ ਇਸ ਉਸ ਬੀਬੀ ਦੀ ਮਿਹਰਬਾਨੀ ਨਾਲ ਉਹਦਾ ਨਾਮ ਵੀ ਅਮਰੋਤੀ ਰਹੋ ਵਿਚਾਰ ਤੋ ਉਹ ਮੈਂ ਲੰਬਾ ਪ੍ਰਸੰਗ ਨਹੀਂ ਇਹ ਦਰਜਾਣਾ ਬਹੁਤ ਤੇ ਉਹ ਕਹਿੰਦੇ ਬਾਣੀ ਉਹਨਾਂ ਨੇ ਕੀ ਪੜੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਗਿਣਤੀ ਨਹੀਂ ਹੈ ਨਾ ਦਸਾਂ ਦੀ ਹੈ ਨਾ 12 ਦੀ ਨਾ 15 ਦੀ ਗੁਰੂ ਦੀ ਗਿਣਤੀ ਗੁਰਬਾਣੀ ਦੇ ਵਿੱਚ ਕਿ ਕੋਈ ਮੈਨੂੰ ਦੱਸ ਦੇਵੇ ਮੈਂ ਉਹਦਾ ਸ਼ਾਗਿਰਦ ਬਣ ਸਕਦਾ ਇਹ ਗਿਣਤੀਆਂ ਅਸੀਂ ਬਣਾਈਆਂ ਅੰਗਰੇਜ਼ ਦੇ ਆਖੇ ਲਾ ਕੇ ਗੁਰੂ ਹਰ ਯੁਗ ਯੁਗ ਭਗਤ ਉਹ ਪਾਏਗਾ ਪੈਜ ਰੱਖਦਾ ਆ ਰਾਮ ਰਾਜੇ ਤੇ ਫੇਰ ਭੱਟ ਕੀ ਕਹਿੰਦੇ ਆ ਭੱਟਾਂ ਦੇ ਸਵਈਆਂ 'ਚ ਫੇਰ ਆਉਂਦਾ ਗੁਰੂ ਨਾਨਕ ਦੀ ਸਿਫਤ ਕਰ ਰਹੇ ਹਨ ਕਹਿੰਦੇ ਹਨ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤੇਤੈ ਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਦ ਉਗਰ ਸੈਨ ਕੋ ਰਾਜ ਭੈ ਭਗਤ ਹੈ ਦਿਓ ਤੇ ਕਲਯੁਗ ਪਰਮਾਨ ਗੁਰ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਟਲ ਆਦ ਪੁਰਖ ਫਰਮਾਇਓ ਹੁਣ ਇਸ ਬਾਣੀ ਦਾ ਹੁਣ ਇਹ ਸਾਹਮਣੇ ਤਾਂ ਕਹੀ ਜਾਂਦੀ ਹੈ ਕਿ ਇਹ ਅਬਚਲ ਔਰ ਅਟਲ ਰਾਜ ਗੁਰੂ ਨਾਨਕ ਦੇਵ ਨੇ ਇਹ ਰੱਖ ਦਿੱਤਾ ਔਰ ਉਹ ਮੈਂ ਉਸ ਪਾਸੇ ਨਹੀਂ ਜਾਂਦਾ ਡਿਟੇਲ 'ਚ ਮੈਂ ਥੋੜਾ ਜਿਹਾ ਇੱਕ ਟੂਕ ਮਾਤਰ ਹੋਰ ਵੀ ਲੈਣੀ ਹੈ ਕਿ Hindu ਕੌਮ ਦੇ ਵਿੱਚ ਸਾਡੀ ਵੀ Hindu ਕੌਮ ਹੈ ਮਜ਼ਹਬ ਸਾਡਾ ਸਿੱਖ ਹੈ ਮਗਰ ਜਿਹੜੀ ਸ੍ਰੀਮਦ ਭਾਗਵਤ ਹੈ ਉਸ ਨੂੰ ਸੁਣ ਕੇ ਜਰਾ ਪੜੋ ਆਪਣੀ ਗੁਰਬਾਣੀ ਇੱਕ ਇੱਕ ਟੋਕ ਦੇ ਵਿੱਚ ਇਤਿਹਾਸ ਆ ਜਾਂਦਾ ਮਹਾਰਾਜ ਕਹਿੰਦੇ ਹਨ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਸ਼ੈ ਬਿਖਮ ਥਾਨ ਬਸੰਤ ਉਚੇ ਨੈ ਸਮਰੰਤ ਮਰਣੰ ਹੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਥ ਕਰਕਤੇ ਉਹ ਪਰਿਸ਼ਤ ਰਾਜਾ ਜਿਸ ਦਾ ਉਧਾਰ ਕਰਨ ਦਾ ਕੋਈ ਜ਼ੁਮਾ ਨਹੀਂ ਚੁੱਕਦਾ ਤੇ ਸੁਖਦੇਵ ਨੇ ਕਿਹਾ ਮੈਂ ਸੱਤਾਂ ਦਿਨਾਂ 'ਚ ਤੈਨੂੰ ਮੁਕਤ ਕਰ ਦੇਵਾਂਗਾ ਪਰ ਉਹਦੇ ਵਿੱਚ ਕੀ ਲਿਖਿਆ ਹੈ ਭਾਗਵਤ ਦੇ ਵਿੱਚ ਉਹਦੇ ਦੇਹਧਾਰੀ ਸਤਿਗੁਰੂਆਂ ਦੀਆਂ ਕਥਾ ਹੈ ਸਾਰੀਆਂ ਕਿ ਫਲਾਣਾ ਅਵਤਾਰ ਧਾਰ ਕੇ ਉਹਨਾਂ ਆ ਕੌਤਕ ਕੀਤਾ ਫਲਾਣਾ ਅਵਤਾਰ ਧਾਰ ਕੇ ਆ ਕੌਤਕ ਕੀਤਾ ਉਹ ਵੀ ਦੇ ਧਾਰੀ ਦਾ ਗੁਰੂ ਦਾ ਸਾਰਾ ਪ੍ਰਤਾਪ ਹੈ ਸ੍ਰੀਮਦ ਭਾਗਵਤ ਵਿੱਚ ਫਿਰ ਗੰਗਾ ਤੇ ਜਾਂਦੇ ਹਨ ਲੋਕ ਗੰਗਾ ਤੇ ਕਿਉਂ ਜਾਂਦੇ ਹਨ ਗੰਗਾ ਏਡੀ ਪਵਿੱਤਰ ਹੈ ਸਾਡੇ ਸਿੱਖ ਲੋਕ ਵੀ ਬਹੁਤੇ ਗੰਗਾ ਚ ਉੱਥੇ ਜਾ ਕੇ ਅਸਤੀਆਂ ਪਾਇਆ ਆਉਂਦੇ ਹਨ ਤੇ ਉਹ ਗੰਗਾ ਦਾ ਬੜਾ ਮਹਾਤਮ ਹੈ ਉਹ ਵੀ ਨਹੀਂ ਕਸਾ ਛੇੜਦਾ ਮਗਰ ਉਹ ਕਿਉਂ ਇੰਨੀ ਪਵਿੱਤਰ ਹੋ ਗਈ ਉਹ ਵੀ ਦੇਹ ਧਾਰੀ ਦੇ ਚਰਨਾਂ ਦੇ ਵਿੱਚੋਂ ਨਿਕਲੀ ਜਿਸ ਵੇਲੇ 52 ਜਿਹੜਾ ਮੈਂ ਕਿਹਾ ਤਾਂ ਮਾਣਿਓ ਛਲਿਓ ਬਲ 52 ਭਾਇਓ ਉਹ 52 ਅਵਤਾਰ ਜਦੋਂ ਧਾਰਿਆ ਤੇ ਜਦੋਂ ਧਰਤੀ ਲੱਗੇ ਮਿਲਣ ਦੋ ਕਰਮਾਂ ਸਾਰੇ ਖੰਡ ਬ੍ਰਹਮੰਡ ਤੇ ਉਹ ਜਿਸ ਵੇਲੇ ਚਰਨ ਮਹਾਰਾਜ ਦਾ ਗਿਆ ਨਾ ਬ੍ਰਹਮ ਲੋਕ ਦੇ ਵਿੱਚ ਤੇ ਬ੍ਰਹਮਾ ਜੀ ਨੇ ਕਮੰਡਲ ਦੇ ਵਿੱਚ ਉਹ ਉਸ ਉਹ ਦੇਹ ਧਾਰੀ ਸਤਿਗੁਰੂ ਦਾ ਨਾਂ ਕੀ ਚਰਨ ਧੋ ਕੇ ਕਮੰਡਲ ਚ ਪਾ ਲਿਆ ਜਦੋਂ ਸਗਰ ਰਾਜੇ ਦੇ ਪੁੱਤਰ ਮਰ ਗਏ ਉਹ ਵੀ ਮੈਂ ਕਥਾ ਨਹੀਂ ਛੇੜਦਾ ਰਿਸ਼ੀ ਦੀ ਅਵਗਿਆ ਕਰਨ ਕਰਕੇ ਉਹ ਭਸਮ ਹੋ ਗਏ ਤੇ ਕਹਿਣ ਲੱਗੇ ਵੀ ਇਹਨਾਂ ਦਾ ਉਧਾਰ ਇਸ ਤਰ੍ਹਾਂ ਨਹੀਂ ਹੋ ਸਕਦਾ ਇਹਨਾਂ ਦਾ ਉਧਾਰ ਹੋਏਗਾ ਉਹ ਦੇਹਧਾਰੀ ਗੁਰੂ ਦੇ ਚਰਨ ਜਿਹੜੇ ਧੋਤੇ ਹੋਏ ਨਾ ਉਹ ਚਰਨਾਂ ਦਾ ਜਲ ਕਿਤੇ ਆਵੇ ਧਰਤੀ ਦੇ ਉੱਤੇ ਤੇ ਫੇਰ ਇਹਨਾਂ ਦਾ ਉਧਾਰ ਹੋ ਸਕਦਾ ਉਸ ਨੇ ਫੇਰ ਭਗੀਰਥ ਨੇ ਉਸ ਨੇ ਬਹੁਤ ਤਪੱਸਿਆ ਕੀਤੀ ਤੇ ਫਿਰ ਉਹ ਚਰਨ ਜਿਹੜਾ ਸੀ ਕਮੰਡਲ ਦੇ ਵਿੱਚ ਧੋਤਾ ਹੈ ਦੇਹਧਾਰੀ ਗੁਰੂ ਦੇ ਚਰਨਾਂ ਦਾ ਉਹ ਉਸ ਉਹਦੀ ਆ ਕੇ ਗੰਗਾ ਬਣੀ ਤੋ ਮੈਂ ਅਰਜ ਕਰਦਾ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਨਥਾਵਿਆਂ ਦਾ ਥਾਂ ਬਣਨਾ ਹੈ ਮਗਰ ਉਹਨਾਂ ਦੇ ਜਦੋਂ ਗੁਰੂ ਨਹੀਂ ਧਾਰਨ ਕੀਤਾ ਤੇ ਉਦੋਂ ਉਹਨਾਂ ਦੇ ਹੱਥ ਦਾ ਜਲ ਛੱਕ ਕੇ ਤੋ ਕਹਿੰਦਾ ਮੇਰਾ ਜਨਮ ਭ੍ਰਸ਼ਟ ਹੋ ਗਿਆ ਜਰਾ ਗੁਰੂ ਗੋਬਿੰਦ ਸਿੰਘ ਦੀ ਲਿਖਤ ਪੜੋ ਦੇਖੋ ਮਹਾਰਾਜ ਕੀ ਕਹਿੰਦੇ ਹਨ ਕਹਿੰਦੇ ਜਾਂਕੀ ਰਹਿਤ ਨਾ ਜਾਣੀਏ ਗੁਰਮੰਤਰ ਨਹੀਂ ਚੀਤ ਦਾ ਭੋਜਨ ਖਾਏ ਕੇ ਵਿਸਰੇ ਹਰ ਤੋਂ ਪ੍ਰੀਤ ਜਿਹੜੇ ਨਗੁਰੇ ਪੁਰਸ਼ ਉਹਨਾਂ ਦੇ ਹੱਥੋਂ ਜਲ ਛੱਕ ਕੇ ਹਰੀ ਦੇ ਨਾਲੋਂ ਪਵਿੱਤ ਪ੍ਰੀਤ ਵਿਸਰ ਜਾਏਗੀ ਭਜਨ ਨਹੀਂ ਹੋ ਸਕੇਗਾ ਤੇ ਕਹਿੰਦੇ ਜਹਾਂ ਕਹਾਂ ਕਾ ਛਕੇ ਪ੍ਰਸਾਦ ਉਹ ਸਿੱਖ ਨਹੀਂ ਮੇਰਾ ਆਦ ਜੁਗਾਦ ਤੇ ਉਹ ਸਤਗੁਰਾਂ ਨੇ ਕਿਰਪਾ ਕੀਤੀ ਤੇ ਇਹ ਮਰਜ਼ਾਦਾ ਕਾਇਮ ਕਰਨ ਦੇ ਵਾਸਤੇ ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਫੁੱਲ ਸਟਾਪ ਪੈ ਗਿਆ ਫੁੱਲ ਸਟਾਪ ਗੁਰਬਾਣੀ 'ਚ ਕਿਤੇ ਨਹੀਂ ਪਾਇਆ ਗਿਆ ਉਥੇ ਕਹਿੰਦੇ ਹਨ ਭਗਤ ਵਛਲ ਹਰ ਬਿਰਦ ਆਪ ਬਣਾਇਆ ਢਿੱਡਾਂ ਜੈ ਜੈ ਭਗਤ ਰਾਤ ਤਾਂ ਤੈ ਪ੍ਰਗਟਾਇਆ ਉਥੇ ਨਾ ਦਸਾਂ ਦਾ ਨਾ 12 ਦਾ ਨਾ ਕਿਸੇ ਦਾ ਨਹੀਂ ਇਹਦੇ ਵਿੱਚ ਅਸੀਂ ਇਸ ਝਗੜੇ 'ਚ ਪੈ ਕੇ ਅਸੀਂ ਜਿਹੜੀ ਸਾਡੀ ਥਿਊਰੀ ਸੀ ਕਿ ਅਸੀਂ ਗੁਰਬਾਣੀ ਪੜ੍ਹਨੀ ਸੀ ਗੁਰਬਾਣੀ ਦੇ ਵਿੱਚ ਜਿਹੜਾ ਮਹਾਰਾਜ ਕਹਿੰਦੇ ਹਨ ਗੁਰ ਕੇ ਚਰਨ ਰਿਦੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਸਤਿਗੁਰੂ ਦੇ ਚਰਨ ਹਨ ਗੁਰ ਰਸਨਾ ਅੰਮ੍ਰਿਤ ਬੋਲਦੀ ਸਤਿਗੁਰੂ ਦੀ ਰਸਨਾ ਅੰਮ੍ਰਿਤ ਬੋਲਦੀ ਹੈ ਤੇ ਉਹ ਸਤਿਗੁਰੂ ਬਹੁਤ ਕਹਿੰਦੇ ਹਨ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਧਾਰਿਓ ਸਤਿਗੁਰੂ ਦੇ ਨੇਤਰ ਹਨ ਬਾਹੇ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮੈਂ ਸਤਿਗੁਰੂ ਦੇ ਕਰ ਕਮਲ ਹਨ ਤੋ ਇਸੇ ਉਹ ਸਤਿਗੁਰੂ ਅੱਜ ਗੁਰੂ ਹਰ ਅਮਰਦਾਸ ਸੱਚੇ ਪਾਤਸ਼ਾਹ ਦੇ ਧਾਰੀ ਗੁਰੂ ਨਹੀਂ ਧਾਰਨ ਕੀਤਾ ਤੀਰਥ ਯਾਤਰਾ ਕਰਦੇ ਤੇ ਸੇਵਾ ਵੀ ਕਰਦੇ ਦਾਨ ਵੀ ਕਰਦੇ ਤੇ ਪਰ ਰਹੇ ਡੁਗਰੀ ਇਹ ਬਹੁਤ ਸਾਖੀਆਂ ਹਨ ਮੈਂ ਬਹੁਤ ਤੁਹਾਡਾ ਟਾਈਮ ਹੈ ਪੂਰੇ ਸਵਾ 8 ਵਜੇ ਮੈਂ ਤੁਹਾਡੇ ਪਾਸੋਂ ਖੇਮਾ ਮੰਗ ਲੈਣੀ ਹੈ ਤੋਂ ਮੈਂ ਤੇ ਉਹ ਇਹ ਅਰਜ਼ ਕਰ ਰਿਹਾ ਸੀ ਕਿ ਇੰਨਾ ਕੁਝ ਕਰਕੇ ਵੀ ਉਹਨਾਂ ਦਾ ਪਾਰ ਉਤਾਰਾ ਨਹੀਂ ਹੋਇਆ ਤੇ ਫਿਰ ਉਹ ਜਾ ਕੇ ਪੁੱਛਦੇ ਹਨ ਬੀਬੀ ਉਹ ਨੌ ਲੱਗਦੀ ਸੀ ਰਿਸ਼ਤੇ ਚੋਂ ਪਤਿਔਰੇ ਸੀ ਬੀਬੀ ਅਮਰੋ ਦੇ ਕਹਿੰਦੇ ਵੀ ਬੀਬੀ ਕਿਹਦੀ ਬਾਣੀ ਪੜ੍ਹਦੀ ਆ ਕਹਿੰਦੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦੀ ਪੜ੍ਹਦੀ ਬਾਣੀ ਤੇ ਕਿੱਥੇ ਹਨ ਇਸ ਵੇਲੇ ਗੁਰੂ ਨਾਨਕ ਦੇਵ ਕਹਿੰਦੇ ਸੱਚਖੰਡ ਜਾ ਚੁੱਕੇ ਹਨ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਹਨ ਗੁਰੂ ਅੰਗਦ ਦੇਵ ਜੀ ਚੱਲ ਫਿਰ ਪੁੱਤਰ ਮੈਨੂੰ ਲੈ ਚੱਲ ਉਥੇ ਲਿਆਏ ਹਨ ਉਥੇ ਹੁਣ ਲਿਆਏ ਤਾਂ ਹੁਣ ਉਥੇ ਭੀਖਕ ਬਣ ਕੇ ਭਿਖਾਰੀ ਬਣ ਕੇ ਆਏ ਹਨ ਉਹ ਕੁੜਮ ਬਣ ਕੇ ਨਹੀਂ ਆਏ ਕਿਸ ਤਰ੍ਹਾਂ ਕੀ ਕਹਿੰਦੇ ਹਨ ਬਈ ਹਮ ਭੀਖਕ ਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਤ ਹਾਂ ਹਮ ਭੀਖਕ ਤੇ ਖਾਰੀ ਤੇਰੇ ਨਿਜ ਪਤ ਹੈ ਦਤ ਹੋ ਬਈ ਹੋ ਹੋ ਦਿਆਲ ਨਾਮ ਦਿਉ ਆਪਣਾ ਹੋ ਹੋ ਦਿਆਲ ਨਾਮ ਦਿਉ ਆਪਣਾ ਰਹੋ ਰੰਗ ਦਾਤਾ ਸਦਾ ਰਹੋ ਰੰਗ ਦਾਤਾ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਭਿਖਾਰੀ ਬਣ ਕੇ ਆਏ ਹਨ ਕਹਿੰਦੇ ਹਨ ਇਹ ਰਾਗ ਤਨਾਸੀ ਮਹੱਲਾ ਤੀਜਾ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਮੁੱਖ ਵਾਕ ਹੈ ਕਹਿੰਦੇ ਹਮ ਪੇਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਤੇ ਕਰ ਕੀ ਹੋਏ ਦਇਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਜਿਸਵੇਂ ਜਿਸ ਮੈਂ ਇਤਿਹਾਸ ਪੜਿਆ ਤੁਸੀਂ ਪੜੋ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਗਿਆਤ ਵਾਸ ਦੇ ਵਿੱਚ ਨਾਬੇ ਦੀ ਝਿੜੀ ਦੇ ਵਿੱਚ ਰਹਿੰਦੇ ਹਨ ਤੇ ਕਿਹੜਾ ਗੁਰਪੁਰਬ ਮਨਾਉਂਦੇ ਹਨ ਬਹੁਤ ਉਚੇਚ ਕਰਕੇ ਪੜੋ ਇਤਿਹਾਸ ਉਹਦੇ ਚ ਲਿਖਿਆ ਕਿ ਜਿੱਦਣ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਉਹ ਜ਼ਿਆਦਾਤਰ ਇਹ ਭਾਈ ਕਾਨ ਸਿੰਘ ਨਾਭਾ ਦੇ ਪਰਦਾਦੇ ਦਾ ਲਿਖਿਆ ਲੇਖ ਜਿਹਨੇ ਪੜਨਾ ਪੜੋ ਉਥੇ ਉਹ ਕਿਉਂ ਨੂੰ ਕਰਦੇ ਸੀਗੇ ਕਹਿੰਦੇ ਪਏ ਇਹ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵਦੇ ਲੈਣੇ ਧਰਿਓ ਨੇ ਛੱਤ ਸਿਰ ਕਰ ਸਿੱਤੀ ਅੰਮ੍ਰਿਤ ਪੀਵਦੇ ਮਤ ਗੁਰ ਆਤਮ ਦੇਵ ਦੀ ਖੜਗ ਜੋਗ ਪ੍ਰਾਕ ਹੋਏ ਜੀਵ ਦੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ ਸਹਿ ਟਿਕਾ ਦਿੱਤੋ ਜੀਵ ਦੇ ਫੇਰ ਲੈਣੇ ਦੀ ਫੇਰ ਆਈਏ ਨਾਨਕਾ ਦੋਈ ਕਟਿਏ ਉਹ ਜੋਤਵਾ ਜੁਗ ਸਾਈ ਸਕਾਇਆ ਫੇਰ ਪਲਟੀਏ ਝੁੱਲੇ ਸੋ ਛਤ ਨਰੰਜਨੀ ਮਲ ਤਖਤ ਬੈਠਾ ਗੁਰ ਹਟਿਏ ਕਰੇ ਜੋ ਗੁਰ ਫਰਮਾਇਆ ਉਹ ਜੋਗ ਅਲੂਣੀ ਚਟਿਏ ਲੰਗਰ ਦੌਲਤ ਵੰਡ ਉਹ ਬਹੁਤ ਲੰਬਾ ਪ੍ਰਸੰਗ ਉਹ ਫੇਰ ਉਹ ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਬਖਸ਼ਿਸ਼ ਕਰੋ ਤੇ ਹੁਣ ਪਰੀਖਿਆ ਹੁੰਦੀ ਹੈ ਕਹਿੰਦੇ ਤੇ ਸੇਵਾ ਕਰ ਹੁਣ ਕੋੜਮਾਂ ਦੇ ਘਰ ਸੇਵਾ ਕਰਦੇ ਹਨ ਗੁਰ ਰਾਮਦ ਅਮਰਦਾਸ ਗੁਰ ਸਿੱਖ ਕਹਾਵੇ ਤੇ ਗੁਰਾਂ ਵਾਸਤੇ ਜਲ ਭਰ ਲਿਆਵੇ ਉਹ ਜਾਂਦੇ ਹਨ ਬਿਆਸ ਤੱਕ ਜਿੱਥੇ ਮਹਾਰਾਜ ਕਹਿੰਦੇ ਹਨ ਗੋਬਿੰਦ ਬਾਲ ਗੋਬਿੰਦਪੁਰੀ ਨ ਤੀਰ ਪਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੁਖ ਮੁਖ ਦੇਖ ਗਰੂ ਸੁਖ ਪਾਇਓ ਉਹ ਜਾਂਦੇ ਹਨ ਉਥੋਂ ਰੋਜ਼ ਲਿਆਉਂਦੇ ਦੋ ਗਾਗਰਾਂ ਭਰ ਕੇ ਸੇਵਾ ਕਰਦੇ ਹਨ ਇੱਕ ਗਾਗਰ ਸਤਗੁਰਾਂ ਦੇ ਇਸ਼ਨਾਨ ਲਈ ਔਰ ਇੱਕ ਗਾਗਰ ਸਤਗੁਰਾਂ ਦੇ ਲੰਗਰ ਦੇ ਵਾਸਤੇ ਸੋਧ ਦਾ ਜਲ ਲੈ ਕੇ ਆਉਂਦੇ ਹਨ ਯਾਰਾ ਧਿਆਨ ਮਾਰੋ ਤੇ ਉਮਰ ਕਿੰਨੀ ਹੋ ਚੁੱਕੀ ਹੈ ਉਮਰ 72 ਸਾਲ ਤੋਂ ਉੱਪਰ ਜਾ ਰਹੀ ਹੈ ਅਸੀਂ ਤਾਂ ਹੋ ਸਕਦਾ ਵੀ ਉੱਠ ਕੇ ਪੰਛਨਾਨਾ ਵੀ ਨਾ ਕਰ ਸਕੀਏ 72 ਸਾਲ ਦੀ ਉਮਰ ਤੇ ਕਿਉਂਕਿ ਬਾਣੀ 'ਚ ਹੀ ਲਿਖ ਦਿੱਤਾ ਕਹਿੰਦੇ 17 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੇ ਮੇਰਾ ਖਿਆਲ 80 ਦੇ ਹੋਣਗੇ ਜਿਸ ਵੇਲੇ 84 ਸਾਲ ਦੀ ਉਮਰ ਉਹਨਾਂ ਦੀ ਹੋ ਜਾਂਦੀ 12 ਸਾਲ ਪਰਨਾ ਦਿੰਦੇ ਹਨ ਬੜੀ ਲੰਬੀ ਕਥਾ ਮਹਾਰਾਜ ਇੱਕ ਪਰਨਾ ਦਿੰਦੇ ਸਾਲ ਦੇ ਵਿੱਚ ਤੇ ਉੱਤੇ ਹੀ ਬੰਨ ਲੈਂਦੇ ਆ ਤੇ ਉਹ ਫੇ ਕੀ ਹੋ ਗਿਆ ਵਿੱਚੇ ਹੀ ਉਹ ਕਿਰਮ ਜੀਵ ਪੈਦਾ ਹੋ ਗਏ ਉਹ ਜੇ ਕੋਈ ਡਿੱਗਦਾ ਤੂੰ ਉਹਨੂੰ ਚੱਕ ਕੇ ਰੱਖ ਲੈਂਦੇ ਭਲਿਆ ਲੋਕਾ ਤੈਨੂੰ ਇੱਥੋਂ ਮਿਲਦਾ ਨਹੀਂ ਕੁਝ ਮਸਤਾਨੀ ਬਿਰਤੀ ਹੈ ਆਕਲ ਬਿਕਲ ਭਈ ਗੁਰ ਦੇਖੇ ਹੁਣ ਲੋਟ ਪੋਟ ਹੋਏ ਪਈਆ ਉਥੇ ਉਹ ਕੋਈ ਆਪਣੀ ਸੁਧ ਨਹੀਂ ਲਈ ਕਹਿੰਦੇ ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ ਤੇ ਬੁੱਧ ਕੀ ਨਾ ਬੁੱਧ ਰਹੀ ਮਾਤਮੀ ਨਾ ਮਤ ਹੈ ਇੱਥੇ ਮਤ ਦਾ ਤੇ ਅਕਲ ਦਾ ਇਹਦਾ ਇੱਥਾ ਇੱਥੇ ਕੋਈ ਕਨੈਕਸ਼ਨ ਨਹੀਂ ਹੁਣ ਗੁਰੂ ਅਰਜਨ ਦੇਵ ਕੀ ਕਹਿੰਦੇ ਹਨ ਦੇਖੋ ਕਿੱਡੀ ਅਕਲ ਦੀ ਗੱਲ ਕਹਿੰਦੇ ਹਨ ਕਹਿੰਦੇ ਖੰਭ ਬਿਕਾਂਦੜੇ ਜੇ ਲਹਾਂ ਜੇ ਮੈਨੂੰ ਖੰਭ ਵੇਖਦੇ ਮਿਲ ਜਾਣ ਤੇ ਲਹਾਂ ਕਹਿੰਦੇ ਖੰਭ ਬਿਕਾਂਦੜੇ ਜੇ ਮਲਾ ਲਹਾਂ ਤੇ ਲਹਾਂ ਸੋ ਸੱਜਣ ਤੋ ਲੋਕ ਕਿੰਨਾ ਸਾਵੀ ਤੋਲ ਮੈਂ ਆਪਣਾ ਸਰੀਰ ਦੇ ਕੇ ਤੇ ਉਹਨ ਮੁੱਲ ਲੈ ਲਾਂ ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬਚਨ ਹੈ ਕਹਿੰਦੇ ਵੀ ਸਰੀਰ ਤਾਂ ਦੇਤਾ ਖੰਭਾਂ ਦੀ ਕੀਮਤ ਤੇ ਲਾਊ ਕਾਸ ਨੂੰ ਹੁਣ ਸਰੀਰ ਤਾਂ ਦੇ ਹੋ ਚੁੱਕਿਆ ਹੁਣ ਲਾਉਣਾ ਕਾਦੇ ਨੂੰ ਆ ਇੱਥੇ ਅਕਲ ਦਾ ਸੌਦਾ ਨਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੈਠੇ ਹਨ ਆਕਾਸ਼ ਦੇ ਥੱਲੇ ਉੱਪਰੋਂ ਕੂੰਜਾਂ ਜਾ ਰਹੀਆਂ ਕਹਿੰਦੇ ਹਨ ਬਾਗੇ ਕਾਪੜ ਬੋਲੇ ਬੈਣ ਤੇ ਲੰਮਾ ਨੱਕ ਕਾਲੇ ਤੇਰੇ ਨੈਣ ਕਹੂੰ ਸਾਹਿਬ ਦੇਖਿਆ ਭੈਣ ਉਹ ਪਸ਼ੂ ਉਹਨਾਂ ਨੂੰ ਪੰਛੀਆਂ ਨੂੰ ਪੁੱਛਦੇ ਹਨ ਭਈ ਮੇਰਾ ਅਕਾਲ ਪੁਰਖ ਮੇਰਾ ਵੀ ਸਾਹਿਬ ਦੇਖਿਆ ਕਿਤੇ ਅਸੀਂ ਸਿੱਖ ਪਤਾ ਨਹੀਂ ਕਿਸ ਤਰ੍ਹਾਂ ਪੜ੍ਹਦੇ ਇਸ ਬਾਣੀ ਨੂੰ ਉਹਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ ਤੇ ਫੇਰ ਫੇਰ ਮਸਤੀ ਜਿਹੜੀ ਨਾ ਉਹ ਮਸਤੀ ਆਈ ਗੁਰੂ ਗੋਬਿੰਦ ਸਿੰਘ ਨੂੰ ਮਸਤੀ ਆ ਗਈ ਪੜ ਰਹੇ ਹਨ ਜਲਸ ਤੁਹੀ ਨਾ ਥਲਸ ਤੁਹੀ ਨਾ ਦਿਸ ਤੁਹੀ ਨਾ ਦਸ ਤੁਹੀ ਬ੍ਰਿਸ਼ਿਸ ਤੁਹੀ ਪਤਸ ਤੁਹੀ ਉਰਦਾਸ ਤੁਹੀ ਸ਼ਿਤਾਸ ਤੁਹੀ ਭਜਸ ਤੁਹੀ ਭਜਸ ਤੁਹੀ ਰਟਸ ਤੁਹੀ ਠਟਸ ਤੁਹੀ ਜਮੀ ਤੁਹੀ ਜਮਾ ਤੁਹੀ ਮਕੀ ਤੁਹੀ ਮਕਾ ਤੁਹੀ ਅਪੂ ਤੁਹੀ ਅਪੈ ਤੁਹੀ ਅਸ਼ੂ ਤੁਹੀ ਅਸ਼ੈ ਤੁਹੀ ਫੇਕੀ ਕਹਿੰਦੇ ਜਤਸ ਤੁਹੀ ਬ੍ਰਤਸ ਤੁਹੀ ਗਤਸ ਤੁਹੀ ਮਤਸ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਜੋ ਮਸਤਾਨੇ ਹੋਏ ਮੈਂ ਇੱਕ ਸਾਧੂ ਤੋਂ ਇਦਾਂ ਵੀ ਸੁਣਿਆ